ਦੁਲਬ ਜਨਮ ਪੁੰਨ ਫਲ ਪਾਇਓ ਵਿਰਥਾ ਜਾਤ ਅਭਿਵੇਕਾ ਦੁਲਬ ਜਨਮ ਪੁੰਨ ਫਲ ਪਾਇਓ ਵਿਰਥਾ ਜਾਤ ਅਭਿਵੇਕਾ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨਾਂ ਭਗਤੀ ਕਹੋ ਕਹਿ ਲੇਖੈ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ ਰਸ ਅੰਦਰਸ ਬਿਸਰ ਜਾਹੀ ਰਾਹੋ ਜਾਣ ਅਜਾਣ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਵਲ ਵਿਵੇਕ ਬੁੱਧੀ ਪਰਮਾਰਥ ਪ੍ਰਵੇਸ਼ ਨਹੀਂ ਕਈਤ ਆਨ ਅਚਰੀਤ ਅਨ ਕਛ ਸਮਝ ਨਾ ਪਰੇ ਅਪਰ ਮਾਇਆ ਕਹਿਰ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਦਰਬ ਜਨਮ ਪੁੰਨ ਫਲ ਪਾਇਓ ਬਿਰਤਾ ਜਾਤ ਅਭਿਵੇਕਾ ਇਹ ਜਿਹੜਾ ਜਨਮ ਨੂੰ ਬੁਰਖਾ ਇਹ ਦੁਲਬ ਹੈ ਅਗਰੇ ਪੌੜੀ ਹੈ 84 ਲੱਖ ਜੋਤ ਦੀ ਤੇ ਇੱਥੇ ਤੇ ਚੜ ਕੇ ਹੁਣ ਸੌਖੀ ਗੱਲ ਹੈ ਬੜੀ ਮੁਸ਼ਕਲ ਨਾਲ ਮਿਲਿਆ ਹੈ ਗੱਲ ਪਰ ਬਵੇਕ ਤੋਂ ਬਿਨਾਂ ਬਵੇਕ ਤੋਂ ਬਿਨਾਂ ਵਰਤਾ ਜਾਂਦਾ ਗੁਰਮਤ ਦੀ ਵਿਚਾਰ ਤੋਂ ਬਿਨਾਂ ਆਤਮ ਗਿਆਨ ਤੋਂ ਬਿਨਾਂ ਵਰਤਾ ਜਾਂਦਾ ਅਸੀਂ ਆਏ ਸੀ ਆਤਮ ਗਿਆਨ ਦੀ ਆਤਮ ਦਰਸ਼ਨ ਵਾਸਤੇ ਇਹ ਜਾਣਨ ਕੇ ਨਿਰਾਕਾਰ ਵਸਤੂ ਜਿਹੜੀ ਹੈਗੀ ਕੀ ਹੈ ਨਿਰਾਕਾਰ ਅਸੀਂ ਆਪੇ ਹੀ ਸਾਨੂੰ ਆਪਣਾ ਵੀ ਨਹੀਂ ਪਤਾ ਨਿਰਾਕਾਰ ਦੇ ਗੁਣ ਉਹ ਗੁਣ ਕੀ ਹੁੰਦੇ ਨਿਰਾਕਾਰ ਨੇ ਨਿਰੰਕਾਰ ਦੀ ਅਵਸਥਾ ਜਾਣਾ ਨਿਰਾਕਾਰ ਜ਼ਰੂਰ ਹੈ ਪਰ ਨਿਰੰਕਾਰ ਵੀ ਹੈ ਨਿਰਾਕਾਰ ਇੱਥੇ ਵੀ ਹੈ ਨਿਰਾਕਾਰ ਉੱਥੇ ਵੀ ਹੈ ਨਿਰੰਕਾਰ ਇੱਥੇ ਵੀ ਹੈ ਨਿਰੰਕਾਰ ਉੱਥੇ ਹੀ ਹੈ ਨਿਰਾਕਾਰ ਬੀਜ ਰੂਪ ਦੇ ਵਿੱਚ ਹੁੰਦਾ ਹੈ ਜਿਹੜਾ ਬੀਜ ਰੂਪ ਚ ਉਹ ਨਿਰਾਕਾਰ ਬਿਰਜ ਰੂਪ ਚ ਨਿਰੰਕਾਰ ਬਿਰਛ ਜਿਹੜਾ ਨਿਰੰਕਾਰ ਹੁੰਦਾ ਹੈ ਬੀਜ ਨਿਰਾਕਾਰ ਹੁੰਦਾ ਹੈ ਬਿਰਸ਼ আর ਬੀਜ ਦਾ ਫਰਕ ਹੈ ਬਿਰਛ ਦੀ ਰਹਿ ਤੋ ਬੀਜ ਰਹਿ ਸਕਦਾ ਕਿਉਂਕਿ ਛੋਟੀ ਜੀ ਹੈ ਰਚ ਦੋ ਜਿਹੜਾ ਅਤੇ ਹੈ ਨਾ ਭਵਸਾਗਰ ਭਵਸਾਗਰ ਛੋਟਾ ਜਿਹਾ ਜਦ ਬਰਸ਼ ਬਣਦਾ ਫਿਰ ਬਾਹਰ ਨਿਕਲ ਜਾਂਦਾ ਜੜਾਂ ਵੀ ਥੱਲੇ ਬਾਹਰ ਨਿਕਲ ਜਾਂਦੀ ਆਪ ਵੀ ਬਾਹਰ ਨਿਕਲ ਜਾਂਦਾ ਫੜ ਵੀ ਬਾਹਰ ਲੱਗਦਾ ਬਿਰਛੇ ਦੇ ਜਿੰਨੀ ਰਹਿ ਸਕਦਾ ਬਸ ਬੀਜ ਬੀਜ ਰਹਿ ਸਕਦਾ ਬੀਜ ਛੋਟਾ ਹੁੰਦਾ ਨਾ ਬੀਜ ਰੂਪ ਚ ਭਵਸਾਦਰ ਚ ਰਹਿ ਸਕਦਾ ਫਿਰ ਭਵਸਾਦਰ ਤੇ ਹੁੰਦਾ ਹੀ ਨਹੀਂ ਇਹਦਾ ਸਮਝੇ ਜਦੋਂ ਦਰਾਕਾਰ ਦਾ ਬੀਜ ਬਿਰਛ ਦਾ ਫਿਰ ਇਹ ਸਿਰ ਤੇ ਬਾਹਰ ਚਲਾ ਜਾਂਦਾ ਜੜਾਂ ਵੀ ਬਾਹਰ ਉਹ ਵੀ ਬਾਹਰ ਗਲਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕ ਪੁੰਨ ਫਲ ਪਾਇਓ ਜਿਹੜੇ ਪੁੰਨ ਕੀਤਾ ਨਾ ਪੁੰਨ ਫਲ ਕੀ ਹੁਕਮ ਦੇ ਵਿੱਚ ਚੱਲਿਆ ਦਰਖਤ ਬਣ ਕੇ ਖੜਾ ਰਿਹਾ ਬਾਹਰ ਸਾਰੀ 84 ਲੱਖ ਜੁਦਲ ਦੇ ਵਿੱਚ ਹੁਕਮ ਦੇ ਵਿੱਚ ਚੱਲਿਆ ਹੁਕਮ ਚੱਲਣਾ ਪੁੰਨ ਹੈ ਇਹਦਾ ਫਲ ਕੀ ਮਿਲਿਆ ਬਰੋਖਾ ਜਨਮ ਬਿਰਥਾ ਜਾਤ ਅਬਵੇਕ ਵਿਵੇਕ ਦੇ ਬਿਨਾਂ ਬਿਰਥਾ ਜਾਤ ਰਿਹਾ ਵਿਵੇਕ ਵਿਚਾਰ ਨਹੀਂ ਹੈ ਬਾਬਰੇ ਗਿਆਨ ਵਿਚਾਰ ਨੂੰ ਵਿਵੇਕ ਵਿਚਾਰ ਕਹਿੰਦੇ ਨੇ ਗੁਰਬਾਣੀ ਦੇ ਵਿਚਾਰ ਕਰਦੀ ਗਿਆਨ ਵਿਚਾਰ ਨੂੰ ਗੁਰਬਾਣੀ ਨੂੰ ਵਿਚਾਰ ਨਹੀਂ ਬੋ ਗਿਆਨ ਵਿਚਾਰ ਬਾਬਰੇ ਦਾ ਗਿਆਨ ਵਿਚਾਰ ਨੂੰ ਪਾਇਆ ਵਿਰਥਾ ਜਨਮ ਹੋਇਆ ਉਹੀ ਗੱਲ ਕਹਿ ਰਹੇ ਸਾਰੀ ਗੱਲ ਕਬੀਰ ਦਿਲ ਜੋ ਕਹੀ ਹੈ ਉਸੇ ਦੇ ਉੱਤੇ ਆਧਾਰਿਤ ਹੈ ਬਾਣੀ ਰਾਜੇ ਇੰਦਰ ਸੰਸਰ ਗ੍ਰਹਿ ਆਸਣ ਬਿਨ ਹਰ ਭਗਤੀ ਕਹੋ ਕਿਹ ਲੇਖਾ ਤੇਰੇ ਜਿਹੜਾ ਘਰ ਹੈ ਨਾ ਜਿਹੜਾ ਅਸਲ ਤੂੰ ਛੱਡੀ ਫਿਰਦਾ ਛੱਡਿਆ ਨਹੀਂ ਹੋਇਆ ਅਸਲ 'ਚ ਉਹ ਤੋਂ ਸੁਪਨਾ ਆਇਆ ਹੋਇਆ ਇਹਨੂੰ ਉਹ ਅਸਲ ਦਾ ਰਾਜੇਂਦਰ ਦੇ ਸਨਾਸਣ ਵਰਗਾ ਜਿੱਥੇ ਸੁੱਤਾ ਪਿਆ ਤੂੰ ਨਰਪਤੇ ਇੱਕ ਸੰਸਾਰ ਸਾਰਾ ਸਨਾਸਣ ਦੇ ਦਰ ਦੇ ਸਨਾਸਣ ਵਰਗਾ ਤੂੰ ਬਖੀਰ ਹੋਇਆ ਫਿਰਦਾ ਬਖਤਾ ਹੋਇਆ ਫਿਰਦਾ ਰਾਜੇਂਦਰ ਸੰਸਰ ਗ੍ਰਹਿ ਅਸਲ ਤੇਰੇ ਘਰ ਦੇ ਵਿੱਚ ਜਿਹੜਾ ਤੇਰਾ ਅਸਲ ਉਹ ਰਾਜੇ ਇਦਲ ਦੇ ਬਣ ਵਰਗਾ ਰਾਜੇ ਅਸਲ ਦੇ ਤਖਤ ਵਰਗਾ ਹੈ ਤੇਰਾ ਤਖਤ ਬਿਨਾਂ ਭਗਤੀ ਕਹੋ ਕਹਿ ਲਿਖਾ ਜੇ ਹਰ ਭਗਤੀ ਉਹਦੀ ਕੀਤੀ ਦੱਸੋ ਤਖਤ ਤੇ ਕੀ ਕਰਾਉਣਾ ਫਿਰ ਭਗਤੀ ਕਰਕੇ ਤਖਤ ਤੇ ਬਹਿ ਜਾ ਜਾ ਕੇ ਤਖਤ ਤਿਆਰ ਹੈ ਭਗਤੀ ਕਰਦਾ ਦੀ ਭਗਤੀ ਕਰੇਗਾ ਤਾਂ ਹੀ ਤਖਤ ਤੇ ਬੈਠੇਗਾ ਜਾ ਕੇ ਉਹ ਤਖਤ ਤਿਆਰ ਪਿਆ ਕੀ ਫਾਇਦਾ ਉਹਦਾ ਤਖਤ ਦਾ ਖਾਲੀ ਪਿਆ ਭਗਤੀ ਕਰ ਲੈ ਜਾ ਕੇ ਬਹਿ ਜਾ ਉੱਤੇ ਹਰ ਭਗਤੀ ਕਰੇਗਾ ਤਾਂ ਤਖਤ ਤੇ ਬਹਿ ਜਾ ਜਾ ਕੇ ਤੂੰ ਮਾਇਆ ਜੋ ਕੀ ਰੋੜਦਾ ਫਿਰਦਾ ਹੈ ਇੱਧਰ ਦੇ ਤਖਤ ਦਾ ਮਾਲਕ ਬਣ ਜਾਏਗਾ ਮਾਇਆ ਚ ਉਹਦੇ ਉਹਦੇ ਵਰਗਾ ਤਖਤ ਹੈ ਉੱਧਰ ਉਧਰ ਹੋਏ ਨਹੀਂ ਕਰਦਾ ਹਰ ਭਗਤੀ ਨਾਲ ਜਾ ਕੇ ਬਹਿ ਸਕਦਾ ਉੱਥੇ ਰਾਮ ਨਾਲ ਦੱਸ ਕਿਸ ਕਿਸ ਕੀ ਫਾਇਦਾ ਉਹਦਾ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਕਿਉਂਕਿ ਤੈਂ ਰਾਜਾ ਰਾਮ ਦਾ ਰਸ ਨਹੀਂ ਵਿਚਾਰਿਆ ਅੰਤਰਾਤਮਾ ਦੀ ਆਵਾਜ਼ ਨਾਲ ਜੇ ਜੁੜਦਾ ਨਾ ਤੂੰ ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਦਾ ਜਿਹੜਾ ਉਹ ਦੇ ਜੋ ਰਸ ਹੁੰਦਾ ਸੀ ਉਹ ਤੈਨੂੰ ਰਸ ਵਿਚਾਰਿਆ ਹੀ ਨਹੀਂ ਸੱਚੇ ਮਾਰਗ ਤੇ ਚੱਲ ਰਖੇ ਜਿਹੜਾ ਰਸ ਹੁੰਦਾ ਤੂੰ ਚੱਲਿਆ ਨਹੀਂ ਤਾਂ ਉਹ ਰਸ ਵਿਚਾਰੇ ਨਹੀਂ ਜੇ ਰਸ ਅਨ ਰਸ ਵਿਸਰ ਜਾਈ ਜੇ ਤੂੰ ਉਹ ਰਸ ਤੈਨੂੰ ਆ ਜਾਂਦਾ ਸੱਚੇ ਮਾਰਗ ਚੱਲਦਾ ਝੂਠ ਮਾਰਗ ਛੱਡੇ ਦਿੰਦਾ ਝੂਠ ਮਾਰਗ ਵਾਲੇ ਰਸ ਸਾਰੇ ਵਿਸਰ ਜਾਂਦੇ ਸੱਚੇ ਮਾਰਗ ਚੱਲਦੇ ਉਸਤ ਕਰੇ ਜਾਂ ਜਾਨ ਨੇ ਇੰਨੀ ਉਸਤੀ ਹੋਣੀ ਸੀ ਤੇਰੀ ਝੂਠੇ ਰਸ ਬਦਲ ਚੱਲਣੀ ਨਹੀਂ ਸੀ ਉਸਤੀ ਦਾ ਲਾਲਚ ਹੈ ਇਹ ਉਸਤਤੀ ਦਾ ਮਾਰਿਆ ਹੀ ਤਾਂ ਝੂਠੇ ਰਾਹ ਚੱਲਦਾ ਉਸਤਤੀ ਕਰਕੇ ਹੀ ਤਾਂ ਮਾਇਆ ਇਕੱਠੀ ਕਰਦਾ ਉਸਤਤੀ ਕਰਕੇ ਤਾਂ ਲੈਂਦਾ ਉਸਤਤੀ ਦੇ ਨਾਲ ਨਸ਼ਾ ਸੱਚੇ ਮਾਰਗ ਚੱਲਦੇ ਹੋਈ ਤਾਂ ਉਸਤ ਧਿਆਨ ਕਰਦਾ ਜੇ ਉਹ ਰਾਹ ਆ ਜਾਂਦਾ ਉਸਤਤੀ ਦਾ ਸੱਚੇ ਮਾਰਗ ਵਾਲੀ ਦਾ ਤਾਂ ਝੂਠਾ ਮਾਰਗ ਛੱਡ ਦਿੰਦਾ ਉਧਰੋਂ ਤੁਰਿਆ ਹੀ ਨਹੀਂ ਇਸ ਕਰਕੇ ਭਗਤਾਂ ਨੂੰ ਆਪਣਾ ਨਸ਼ਾ ਹੁੰਦਾ ਹੈ ਸੱਚੇ ਮਾਰਗ ਦਾ ਉਹ ਵੀ ਰਸ ਹੈ ਜੇ ਰਸ ਅਨਰਸ ਵਿਸਰ ਜਾਹੀ ਇਹ ਰਸ ਚੱਲੇ ਤੇ ਹੋਰ ਅਨਰਸ ਜਿਹੜੇ ਨੇ ਉਹ ਭੁੱਲੇ ਜਾਂਦੇ ਉਹਨਾਂ ਦੀ ਕੀਮਤ ਕੁਝ ਨਹੀਂ ਰਹਿੰਦੀ ਵਿਸਰ ਜਾਂਦੇ ਰਹਾਓ ਜਾਣ ਅਜਾਣ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਜਾਣ ਦੇ ਹੋਏ ਵੀ ਜਾਣਦੇ ਬੁਝਦੇ ਹੋਏ ਵੀ ਅਸੀਂ ਅਣਜਾਣ ਜਾਣ ਬੜੇ ਹੋਏ ਸਭ ਨੂੰ ਪਤਾ ਗੁਰਬਾਣੀ ਦੇ ਵਿੱਚ ਕੀ ਹੈ ਫਿਰ ਵੀ ਨਹੀਂ ਬਣਦੇ ਜਾਣ ਬੁੱਝ ਕੇ ਅਣਜਾਣ ਹੋਏ ਜਾਣਦੇ ਹੋਏ ਵੀ ਅਣਜਾਣ ਬਣ ਲੋ ਜਾਣ ਅਜਾਣ ਭਏ ਹਮ ਬਾਬਰ ਬਾਬਰ ਪਾਗਲ ਹੋ ਗਏ ਸੀ ਬਾਬਰ ਬਿਰਥਾ ਜਨਮ ਕੋ ਆਇਆ ਸੋਚ ਅਸੋਚ ਦਿਵ ਸਜਾਹੀ ਸੋਚ ਕਿਹੜੀ ਹੈ ਸਾਡੀ ਪੁੱਠੀ ਅਸੋਚ ਦਿਵ ਸਜਾਹੀ ਸੋਚ ਪੁੱਠੀ ਹੈ ਸਾਡੀ ਨਰਕ ਵੱਲ ਦੀ ਸੋਚ ਹੈ ਦਿਨ ਰਾਤ ਕਿਸੇ ਸੋਚ ਨੂੰ ਲੱਗੇ ਹੋਏ ਅਸੋਚ ਜਿਹੜੀ ਸੋਚ ਹੈ ਅਸੋਚ ਹੁੰਦੀ ਹੈ ਪੁੱਠੀ ਸੋਚ ਜਿਹੜੀ ਸੋਚਣ ਵਾਲੀ ਗੱਲ ਨਹੀਂ ਉਹ ਸੋਚ ਰਹੇ ਹੋ ਵਿਖਿਆ ਵਾਸਤੇ ਸੋਚ ਰਹੇ ਹੋ ਵਿਖਿਆ ਵਾਸਤੇ ਕੋਈ ਸੋਚਦਾ ਹੁੰਦਾ ਸੋਚਦੇ ਜ਼ਹਿਰ ਖਾਣ ਨੂੰ ਅਸੋਚ ਹੈ ਅੰਮ੍ਰਿਤ ਨਾਮ ਦੀ ਸੋਚ ਛੱਡ ਕੇ ਜ਼ਹਿਰ ਦੀ ਵਾਲੀ ਸੋਚ ਪੈ ਗਈ ਇਹ ਸੋਚ ਸੋਚ ਹੈ ਦਿਵਸ ਜਾਈ ਦਰਦਾ ਤੇ ਵੀ ਬੀਤੀ ਜਾਂਦੇ ਸਮਾਂ ਐਵੇਂ ਰੁਕੀ ਜਾਂਦੇ ਪੁੱਠੀ ਸੋਚ ਮਗਰ ਲੱਗ ਕੇ ਸਮਾਂ ਕੋਈ ਜਾਂਦੇ ਆ ਜਾਣ ਬੁੱਝ ਕੇ ਬਾਗਲ ਬਣੇ ਹੋਏ ਜਾਣ ਨਹੀਂ ਜਾਣਾ ਕੁਰਬਾਨੀ ਸਭ ਨੂੰ ਦੱਸੀ ਜਾਂਦੀ ਹੈ ਫਿਰ ਵੀ ਨਹੀਂ ਬੰਦੇ ਹਾਂਜੀ ਦਿਵਸ ਜਾਹੀ ਇੰਦਰੀ ਸਫਲ ਨਿਵਲ ਵਿਵੇਕ ਬੁੱਧੀ ਪਰਮਾਰਥ ਪ੍ਰਵੇਸ਼ ਨਹੀਂ ਅਸਲ ਦੇ ਵਿੱਚ ਕਿਉਂ ਜਾ ਰਹੇ ਹੋ ਜਿਹੜੀ ਸਬਲ ਜਿਹੜੀ ਸਾਡੀ ਇੱਛਾ ਹੈ ਲੋ ਇੱਛਾ ਸਾਡੀ ਕਲਪ ਇੱਛਾ ਬਲਦੀ ਇੱਛਾ ਹੈ ਇਧਰ ਹੀ ਗੱਲ ਮਨ ਇਧਰ ਹੈ ਨਾ ਬੰਦੀ ਇੱਛਾ ਇਧਰ ਹੀ ਹੈ ਬੰਦੀ ਦੀ ਇੱਛਾ ਸ਼ਕਤੀਸ਼ਾਲੀ ਹੈ ਇੰਦਰੀ ਸਬਲ ਉਹ ਤਾਕਤਵਰ ਹੈ ਉਹਨੂੰ ਰੋਕਣ ਵਾਲੀ ਵਿਵੇਕ ਬੁੱਧੀ ਨਿਰਵਲ ਹੈ ਉਹ ਹੈ ਜੀ ਇੰਦਰੀ ਸਭਲ ਨਿਬਲ ਵਿਵੇਕ ਬੁੱਧੀ ਉਹ ਰੋਕਣ ਵਾਲੀ ਜਿਹੜੀ ਲਗਾਮ ਖਿੱਚਣ ਵਾਲੀ ਹੈ ਨਾ ਵਿਵੇਕ ਬੁੱਧੀ ਇਧਰ ਨੂੰ ਜਾਣ ਤੇ ਪਾਇਆ ਬਸ ਉਹ ਨਿਬਲ ਹੈ ਉਹ ਸ਼ਕਤੀਸ਼ਾਲੀ ਨਹੀਂ ਹੈ ਉਹ ਕਮਜ਼ੋਰ ਹੈ ਉਹ ਖਿੱਚ ਕੇ ਲੈ ਜਾਂਦਾ ਨੂੰ ਬਸ ਉਹਦੀ ਪਰਵਾਹ ਨਹੀਂ ਕਰਦਾ ਜੋ ਨਾ ਖਿੱਚੇ ਲਗਾਮ ਖਿੱਚੇ ਨਹੀਂ ਸਕਦੀ ਬੁੱਧੀ ਨੇ ਲਗਾਮ ਖਿੱਚ ਕੇ ਖੜੀ ਹੈ ਦੀ ਵਿਵੇਕ ਬੁੱਧੀ ਹੈ ਜੀ ਕਮਜ਼ੋਰ ਹੈ ਨਿਬਲ ਨਿਬਲ ਕਮਜ਼ੋਰ ਹੈ ਬਲ ਪਰਮਾਰ ਪਰਮਾਰਥ ਪ੍ਰਵੇਸ਼ ਨਹੀਂ ਇਸ ਕਰਕੇ ਪਰਮਾਰਥ ਵਾਲੇ ਰਸਤੇ ਤੇ ਤਾਂ ਪ੍ਰਵੇਸ਼ ਨਹੀਂ ਹੋ ਸਕਦਾ ਉਹਨੇ ਖਿੱਚ ਕੇ ਲਿਆਉਣੀ ਲਗਾਮ ਤਾਂ ਪਰਮਾਰਥ ਵਾਲੇ ਰਸਤੇ ਜਾਣੇ ਨੂੰ ਮਨ ਨੂੰ ਮੋੜ ਕੇ ਲਿਆਉਣਾ ਜੇ ਬਵੇਕ ਬੁੱਧ ਜਿਹੜੀ ਹੈ ਬਵੇਕ ਬੁੱਧ ਜਦੋਂ ਸ਼ਕਤੀਸ਼ਾਲੀ ਹੋਗੀ ਮਨ ਨੂੰ ਉਦੋਂ ਕਮਾ ਸਕਦੀ ਹੈ ਮਨ ਨਹੀਂ ਕਮਦਾ ਮਨ ਸਵਾਰਥ ਵਾਲੇ ਪਾਸੇ ਉਹ ਜੋੜ ਕੋ ਉਹ ਜੋਰ ਕੋੜਾ ਹੈ ਮਨ ਕਹੀਤ ਆਣ ਅਚਰੀਤ ਆਣ ਕਛ ਸਮਝਣਾ ਪਰੇ ਅਪਰਮਾਇਆ ਉਹ ਕੁਝ ਬੋਲਦਾ ਕਹੀਤ ਆਣ ਬਾਣੀ ਕੁਝ ਪੜਦਾ ਉਹ ਜੋ ਬੋਲਦਾ ਬਾਣੀ ਜੋ ਮੂੰਹ ਬੋਲਦਾ ਬਾਣੀ ਕੁਝ ਪੜਦਾ ਆਚਾਰ ਨੂੰ ਤਾਂ ਉਲਟ ਕਰਦਾ ਅਚਰੀਤ ਆਣ ਅਚਾ ਆਚਾਰ ਨੂੰ ਉਲਟਾ ਉਹ ਉਹ ਕਰਦੇ ਅਸੀਂ ਪੁੱਠਾ ਜੋ ਬਾਣੀ ਪੜਦੇ ਆ ਉਹ ਤੋਂ ਪੁੱਠੇ ਚੱਲਦੇ ਆ ਕੱਚ ਸਮਝਣਾ ਪਰੇ ਆ ਫਰਮਾਇਆ ਸਭ ਜਨਮ ਦੇ ਕੀ ਆਉਣੀ ਕੀ ਸਮਝੋਗੇ ਆ ਫਰਮਾਇਆ ਇਹ ਮਾਇਆ ਜਿਹੜੀ ਹੈਗੀ ਆ ਅਪਰ ਇਹਦਾ ਬਾਹਰ ਨਹੀਂ ਪਾ ਸਕਦਾ ਕੋਈ ਮਾਇਆ ਦਾ ਇਹੀ ਤਾਂ ਮਾਇਆ ਹੈ ਸਹਿਰ ਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਉਦਾਸ ਰਵਿਦਾਸ ਕਹਿੰਦਾ ਮੈਂ ਤਾਂ ਉਦਾਸ ਹੋ ਗਿਆ ਇਹ ਲੋਕਾਂ ਨੂੰ ਕੀ ਕਹੇ ਕੀ ਲੋਕ ਇਹ ਲੋਕ ਹੀ ਛੱਡਦੇ ਨੇ ਇਹਨਾਂ ਦਾ ਖੜਾ ਹੀ ਛੱਡਦਾ ਉਹ ਕਹਿੰਦੇ ਨੇ ਕੁਝ ਧਰਮ ਨੂੰ ਕੁਝ ਕਹਿੰਦੇ ਫਿਰ ਜਾਣ ਬੁੱਝ ਕੇ ਉਲਟੇ ਪਾਸੇ ਜਾਂਦੇ ਨੇ ਫਿਰ ਉਹ ਕੀ ਕਹੇ ਵੀ ਮੇਰੇ ਤੇ ਕਿਰਪਾ ਕਰ ਤੂੰ ਪਰ ਹਰ ਕੋਪ ਕਰੋ ਜੀ ਦਾ ਬਸ ਇਹੀ ਕਹਿ ਸਕਦਾ ਮੈਂ ਤਾਂ ਇਹ ਪਰਮੇਸ਼ਰ ਇਹਨਾਂ ਤੇ ਗੁੱਸਾ ਨਾ ਕਰ ਇਹਨਾਂ ਤੇ ਜੀਵ ਤੇ ਦਇਆ ਕਰ ਤੂੰ ਗੁੱਸਾ ਨਾ ਕਰ ਇਹਨਾਂ ਦਾ ਵੀ ਇਹ ਪੜਦੇ ਨੇ ਜਿਹੜਾ ਠੀਕ ਚੱਲਦੇ ਨੇ ਪੁੱਠੇ ਇਹ ਗੁੱਸਾ ਛੱਡ ਕੇ ਇਹਨਾਂ ਤੇ ਫਿਰ ਵੀ ਦਇਆ ਹੀ ਕਰੀ ਪਰ ਹਰ ਕੋਪ ਕਰੋ ਜੀ ਦਾ ਇਹ ਜੀਵ ਤੇ ਦਇਆ ਹੀ ਕਰ ਤੂੰ ਇਹਨਾਂ ਦਾ ਗੁੱਸਾ ਨਾ ਕਰ ਲਈ ਜੇ ਤਾਂ ਗੁੱਸਾ ਕਰਤਾ ਨਾਲ ਸਿੱਧੂ ਹੋਰ ਲੱਤ ਮਾਰ ਕੇ ਗਾਂ ਰੋੜ ਦੇਗਾ ਇਹਨਾਂ ਨੂੰ ਧੱਕਾ ਨਾ ਦੇ ਦੋ ਇਹਨਾਂ ਤੇ ਕਿਰਪਾ ਕਰ ਵੀ ਮੁੜਿਆ ਨੇ ਇਹ ਵੀ ਬੁੜੇ ਹੁਣ ਇਹਨਾਂ ਜੀਵਾਂ ਤੇ ਦਇਆ ਕਰ ਹਾਂਜੀ